ਚੌਪਈ ਏਕ ਪਲਾਉ ਦੇ ਸੁਨੀਜੈ ਮੰਗਲ ਦੇ ਸੁਰਾ ਜੈ ਸੁਗਰ ਕੁਰ ਕੀ ਬਰਨਾਰੀ ਜਨਕ ਜਗਤ ਕੀ ਜੋਤ ਸਵਾਰੀ ਗਰਬੀ ਰਾਇ ਕੁਰ ਤੇ ਲਹਿਓ ਕੀ ਮੈਨ ਦੇਹ ਕੋ ਦਇਓ ਅਮਿਤ ਰੂ ਤਾਕੋ ਲਖ ਅਟਕੀ ਵਿਸਰ ਗਈ ਸਭ ਹੀ ਸੁਧ ਘਟ ਕੀ ਸੋਰਠਾ ਪਠੈ ਸਾਚਰੀ ਤਾਹੇ ਨੀਨੋ ਸਦਨ ਬੁਲਾਏ ਕਹਿ ਅਦ ਹਿਰਦੈ ਹਰ ਖਾਏ ਕਾਮ ਕੇਲਤਾ ਸੋ ਕੀਓ ਦੋਹਰਾ ਭਾਂਤ ਭਾਂਤ ਆਸਨ ਕਰੇ ਚੁੰਬਨ ਕਰੇ ਬਨਾਏ ਚਿਮਟ ਚਿਮਟ ਤਾਸ ਔਰ ਮੈਂ ਛਿਨਕ ਨਾ ਛੋਰਿਓ ਜਾਏ ਚਉਪਈ ਮੀਤ ਅਧਿਕ ਚਿਤ ਭੀਤਰ ਪਾਇਓ ਰਾਜਾ ਕਉ ਮਨ ਤੇ ਵਿਸਰਾਇਓ ਮਨ ਬਜ ਕ੍ਰਮ ਤਾਹੀ ਕੀ ਪਈ ਪਰ ਤ੍ਰਿਏ ਤੇ ਨਿਜ ਤ੍ਰਿਏ ਹਵੈ ਗਈ ਨਿਸਦਣ ਰਹਾ ਧਾਮ ਤੇ ਪਰੀ ਜਨ ਤੇ ਜੀਤ ਸੁਅੰਬਰ ਬਰੀ ਰਾਜਾ ਕੇ ਤ੍ਰਿ ਨਿਕਟ ਨਾ ਆਵੈ ਤਾਕੇ ਸੰਗ ਅਤਿ ਕੇਲ ਕਮਾਵੈ ਚੁੰਬਣ ਔਰ ਅਲਿੰਗਨ ਦੇਈ ਪਾਂਤ ਪਾਂਤ ਕੈ ਆਸਨ ਲਈ ਹਰ ਘਠਾਨ ਤੇ ਕੇਲ ਕਮਾਵੇ ਕਾਮ ਰੀਤ ਕੀ ਪ੍ਰੀਤ ਜਿਤਾਵੇ ਕਿਨੀ ਰਾਵ ਸੋ ਭੇਦ ਜਿਤਾਵਾ ਕੋ ਜਾਰ ਤਿਹਾਰੇ ਆਵਾ ਰਾਜਾ ਤਵ ਤ੍ਰਿਏ ਦਇਓ ਭੁਲਾਈ ਜਾਰ ਸਾਥ ਅਤਿ ਪ੍ਰੀਤ ਲਗਾਈ ਦੋਰਾ ਤੈ ਮੰਤਰਨ ਕੇ ਬਸ ਪੈ ਛੋਰੀ ਸਕਲ ਸਿਆਨ ਉਤਰਾਣੀ 1400 ਰਮਤ ਰਹੈ ਰੁਚਿਮਾਨ ਚਉਬਈ ਸਕਲ ਕਥਾ ਸ਼੍ਰਵਨਨ ਨਿਰਪ ਕਰੀ ਕਾੜ ਕਿਰਪਾਨ ਹਾਥ ਮੈਂ ਧਰੀ ਰਾਜਾ ਗ੍ਰਹਿ ਰਾਣੀ ਕੇ ਆਏ ਰਖਵਾਰੇ ਚਹੂ ਔਰ ਬਠਾਏ ਸਖੀ ਏਕ ਲਖ ਭੇਦ ਸੋ ਪਾਇਓ ਸੁਗਰ ਕੁਾਰ ਸੋ ਜਾਏ ਜਿਤਾਇਓ ਪੌੜੀ ਕਾਹ ਮੀਤ ਸੋ ਪਿਆਰੀ ਤੋ ਪਰ ਕਰੀ ਰਾਵ ਰਖਵਾਰੀ ਤਾ ਤੇ ਜਤਨ ਅਬੈ ਕਛ ਕੀਜੈ ਪ੍ਰਾਨ ਰਾਗ ਪ੍ਰੀਤਮ ਕੋ ਲੀਜੈ ਜੋ ਯਹ ਹਾਥ ਰਾਵ ਕੇ ਐ ਖੈ ਤੋਹਿ ਸਹਿਤ ਜਮ ਧਾਮ ਪਠੈ ਹੈ ਦੋਰਾ ਬਹੁਤ ਦੇਗ ਅਰ ਦੇਗ ਚੇ ਰਾਣੀ ਲੈ ਮੰਗਾਏ ਦੁਗਧ ਡਾਰ ਪਾਵਕ ਬਿਖੈ ਸਭ ਹੀ ਦਇ ਚੜਾਏ ਚਉਪਈ ਏਕ ਦੇਗ ਮੈਂ ਤਿਹ ਬੈਠਾ ਰਿਓ ਤਾਂ ਪਰ ਏਕ ਤਵਾ ਕੋ ਡਾਰਿਓ ਮੱਖਣੀ ਲੈ ਕੇ ਯਾਤਿਹ ਕਰਿਓ ਤਪਤ ਮਿਟਾਏ ਤਮਨ ਪਰ ਧਰਿਓ ਦੋਹਰਾ ਤਵਾ ਸੋ ਜਰ ਕੈ ਤਾਸ ਪੈ ਘਈਆ ਧਰਿਓ ਬਨਾਏ ਲੀਪ ਮ੍ਰਿਤ ਕਾ ਸੋ ਲਿਓ ਦੀਨੀ ਆਗ ਜਰਾਏ ਖੀਰ ਭਰੀ ਜਾ ਦੇਖੀ ਤਹੀ ਧਰੀ ਲੈ ਸੋਏ ਦੁਗਧ ਫੇਨ ਸੋ ਜਾਨੀਐ ਜਾਰ ਨਾ ਚੀਨੈ ਕੋਏ ਚਉਪਈ ਤਰ ਆਵਤ ਰਾਜਾ ਗੈ ਲੀਨੋ ਭਾਂਤ ਭਾਂ ਸੋ ਆਦਰ ਕੀਨੋ ਨੈ ਮਹਿਲ ਜੇ ਖਮੈ ਸਵਾਰੇ ਤੇ ਤੁਮ ਰਾਏ ਦ੍ਰਿਸ਼ਟ ਨਹਿ ਡਾਰੇ ਦੋਹਰਾ ਤਰ ਆਗੇ ਪਦ ਗੋਲਿਓ ਰਹੀ ਚਰਨ ਸੋ ਲਾਗ ਬਹੁਤ ਦਿਨਨ ਆਏ ਨਿਵਤ ਧੰਨ ਹਮਾਰੇ ਭਾਗ ਚੋਪੀ ਜੋ ਚਿਤ ਚਿੰਤ ਰਾਵ ਜੂ ਆਇਓ ਸੋ ਆਗੇ ਤ੍ਰਿਯ ਭਾਗ ਸੁਨਾਇਓ ਮੈਂ ਸਭ ਸਦਨ ਦ੍ਰਿਸ਼ਟ ਮੈਂ ਕਹਿ ਹੋ ਜਾਰ ਪਕਰ ਜਮ ਤਾਮ ਪਠੈ ਹੋ ਸਕਲ ਸਦਨ ਫਿਰ ਨਿਪੈ ਦਿਖਾਏ ਰਹੋ ਬਿਲੋਗ ਚੋਰ ਨਹਿ ਪਾਏ ਜਹਾਂ ਦੇਗ ਮੈਂ ਜਾ ਰਹਿ ਡਾਰਿਓ ਤਹੀ ਆਨ ਪਤ ਕੋ ਬੈਠਾਰਿਓ ਜਬ ਰਾਜਾ ਆਪ ਸੁਨ ਪਾਏ ਮੋਤ ਪਇਓ ਮਨ ਸੋਕ ਮਿਟਾਏ ਯਾ ਸਭ ਖਾਨ ਪਕਵਾਏ ਤਬ ਹੀ ਭੇਟ ਸੁਨੇ ਪਿਆਰੇ ਜਬ ਹੀ ਤਮਨ ਦੇਖ ਕੋ ਢਾਪਨ ਤਾਰਿਓ ਪ੍ਰਥਮ ਦੂਦ ਪਿਆਰੇ ਕੋ ਪਿਆਰਿਓ ਵੌਰ ਬਾਂਡ ਲੋਗਨ ਕੋ ਦੀਨੋ ਮੂਰਖ ਰਾ ਭੇਦ ਨਹਿ ਚੀਨੋ ਏਕ ਦੇਗ ਅਤੇ ਥਾਨ ਪਠਾਈ ਦੂਜੀ ਬੈਰਾਗਨ ਕੇ ਦਿਆਈ ਤੀਜੀ ਦੇਗ ਸੰਨਿਆਸਨ ਦਈ ਚੌਥੀ ਬ੍ਰਹਮਚਾਰੀਆਂ ਲਈ ਪੰਜੀ ਦੇਗ ਚਾਕਰਣ ਦੀਨੀ ਛਟੀ ਦੇਗ ਪਿਆਦਨ ਲੀਨੀ ਦੇਗ ਸਭ ਤੀ ਤਾਏ ਡਰਾਇਓ ਸਖੀ ਸੰਗ ਦਾ ਘਰ ਪਹੁੰਚਾਇਓ ਦੇਖਤ ਨਿਰਪਕੇ ਜਾਰ ਨਿਕਾਰਿਓ ਮੂੜ ਰਾਵ ਕਛ ਸੋ ਨਾ ਵਿਚਾਰਿਓ ਅਦਕ ਚੇਤਰਾਨੀ ਮੈਂ ਦੀਨੋ ਮੋਰੇ ਹਿਤਨ ਬਧਾਵੋ ਕੀਨੋ ਦੋਹਰਾ ਮੁਖ ਦਿਸ ਜੜ ਦੇਖਤ ਰਹਿਓ ਤ੍ਰੀਸੋ ਨਿਹੋ ਪਜਾਏ ਦੇ ਡਾਰ ਰਾਣੀ ਤੁਰਤ ਜਾ ਰਹਿ ਦਇਓ ਲੰਘਾਏ ਚਉਪਈ ਮੂਰਖ ਰਾਵ ਬਾਏ ਮੁਖ ਰਹਿਓ ਦੇਖਤ ਰਹਿਓ ਜਾਰ ਨਹਿ ਗਇਓ ਪਹਾਰੂਣ ਜੋ ਖੀਰ ਪਠਾਈ ਖਾਨ ਲਗੇ ਗਰੀਵੀ ਨਿਹੁਰਾਈ ਜੀਤ ਜਾਰ ਤ੍ਰੀ ਘਰ ਪਹੁੰਚਾਇਓ ਪਹਾਰੂਣ ਰਾਜਾ ਲਖ ਪਾਇਓ ਤੇ ਪਹੁੰਚਾਏ ਸਖੀ ਜਬ ਆਈ ਤਬ ਰਾਣੀ ਆਤੀ ਅਰਖਾਈ ਬਹੁ ਰਾਵ ਰਾਣੀ ਰਤ ਕੀਨੀ ਚਿਤ ਕੀ ਵਾਤਾਹਿ ਕਹਿ ਦੀਨੀ ਕਿਨਹੂ ਕਮ ਹੋਰੇ ਚਿਤ ਪਾਇਓ ਤਾਤੇ ਮੈਂ ਦੇਖਣ ਗ੍ਰਹਿ ਆਇਓ ਹੁਣ ਰਾਣੀ ਯਾ ਭਾਂਤ ਉਚਾਰੋ ਸੁਣੋ ਨਿਰਪਤ ਤੁਮ ਬਚਨ ਹਮਾਰੋ ਜਿਨ ਤੋਇ ਕਹਿਓ ਸੋ ਮੋਇ ਕਹਿ ਦੀ ਜੈ ਨਾ ਤਰ ਆਸ ਨਾ ਹਮਰੀ ਕੀਜੈ ਜਬ ਰਾਣੀ ਇਹ ਭਾਂਤ ਸੁਨਾਈ ਤਬ ਰਾਜੇ ਸੋ ਸਖੀ ਬਤਾਈ ਜੋ ਤੁਮ ਕਹਿਓ ਸਾਚੀ ਪਹੁੰਚਾਵੋ ਨਾ ਤਰ ਧਾਮ ਮ੍ਰਿਤ ਕੇ ਜਾਵੋ ਰਾਨਨ ਕੋ ਕੋ ਦੋਸ ਲਗਾਵੇ ਜਿਨ ਕੋ ਜਗਤ ਸੀਸ ਨਿਉ ਰਾਵੇ ਝੂਠੀ ਸਖੀ ਜਾਨ ਬਦ ਕੀਨੋ ਮੂਰਖ ਰਾਵ ਭੇਦ ਨਹਿ ਚੀਨੋ ਦੋਹਰਾ ਰਾਜਾ ਕਉ ਕਰ ਬਸ ਲਿਓ ਦੀਨੋ ਜਾਰ ਨਿਕਾਰੇ ਸਖੀਆਂ ਮੈਂ ਸਾਚੀ ਪਈ ਤਉਨੈ ਸਖੀ ਸੰਘਾਰੇ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 132ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ